ਰੂਪ ਨਾ ਰੇਖ ਨਾ ਰੰਗ ਕੁਛ ਕਿਛੂ ਜਿੱਥੇ ਰੂਪ ਹੁੰਦਾ ਹੈ ਉੱਥੇ ਲਕੀਰ ਖਿੱਚਣ ਦੀ ਲੋੜ ਹੈ ਰੇਖ ਲਕੀਰ ਨੂੰ ਕਹਿੰਦੇ ਨੇ ਕਿਉਂਕਿ ਜਦ ਆਪਾਂ ਫੋਟੋ ਬਣਾਵਾਂਗੇ ਲਕੀਰ ਤਾਂ ਖਿੱਚਣੀ ਪਊ ਤੇ ਜਿੱਥੇ ਰੂਪ ਨਹੀਂ ਉੱਥੇ ਰੇਖਾ ਵੀ ਨਹੀਂ ਰੇਖਾ ਦਾ ਵੀ ਰੂਪ ਹੈ ਲਕੀਰ ਦਾ ਵੀ ਰੂਪ ਹੈ ਬਿੰਗੀ ਟੇਢੀ ਕਰ ਸਕਦੇ ਹਾਂ ਲਕੀਰ ਨੂੰ ਤੇ ਰੂਪ ਨਾ ਰੰਗ ਨਾ ਰੇਖ ਕਿਛ ਤ੍ਰਿਉ ਗੁਣ ਤੇ ਪ੍ਰਭ ਪਿੰਨ ਹੁਣ ਇਹਨਾਂ ਦੇ ਜਿੰਨੇ ਪ੍ਰਭ ਨੇ ਬਣਾਏ ਹੋਏ ਉਹ ਤਿੰਨਾਂ ਗੁਣਾਂ ਵਾਲੇ ਨੇ ਗੱਲ ਇੱਕ ਸ਼ਲੋਕ ਕਿਉਂ ਲਿਖਿਆ ਕਿਉਂਕਿ ਜਿੰਨੇ ਵੀ ਪ੍ਰਭ ਬਣਾਏ ਨੇ ਇਹਨਾਂ ਨੇ ਹਿੰਦੂ ਮਤ ਵਾਲਿਆਂ ਨੇ ਤਿੰਨਾਂ ਗੁਣਾਂ ਵਾਲਿਆਂ ਨੂੰ ਪ੍ਰਭ ਨੇ ਇਹਨਾਂ ਨੇ ਭਗਵਾਨ ਮੰਨਿਆ ਜਿਹੜਾ ਤਿੰਨਾ ਗੁਣਾ ਵਾਲਾ ਉਹਨੂੰ ਇਹਨਾਂ ਨੇ ਗੁਣਾ ਦੇ ਸਹਿਤ ਮੰਨਿਆ ਜਿਹੜਾ ਇਹ ਪ੍ਰਭ ਹੈ ਇਹਨੂੰ ਇਹਨਾਂ ਨੇ ਮੰਨਿਆ ਨਿਰਗੁਣ ਨਿਰਗੁਣ ਵੀ ਇਹ ਗੁਣੇ ਕੋਈ ਨਹੀਂ ਜਦ ਕਿ ਤ੍ਰੇ ਗੁਣ ਵਾਲਾ ਜਿਹੜਾ ਹੈਗਾ ਉਹ ਨਿਰਗੁਣ ਹੈ ਕਿ ਉਹਦੇ ਚ ਨੈਗੇਟਿਵ ਗੁਣ ਨੇ ਤਿੰਨੇ ਮਾਇਆ ਚ ਫਸਾਉਣ ਵਾਲੇ ਗੁਣ ਨੇ ਹਾਂ ਰਜਗੁਣ ਤਮਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ ਉਹ ਤਾਂ ਮਾਇਆ ਦੇ ਵਿੱਚ ਸਰੀਰ ਦੇ ਨਾਲ ਇਹ ਕੁਝ ਕਰ ਸਕਦਾ ਬਿਨਾਂ ਸਰੀਰ ਤੇ ਕੁਝ ਨਹੀਂ ਕਰ ਸਕਦਾ ਸਰੀਰ ਦੇ ਨਾਲ ਵੀ ਉਹ ਕੁਝ ਕਰ ਸਕਦਾ ਜੋ ਪਰਮੇਸ਼ਰ ਚਾਹੁੰਦਾ ਜੋ ਪ੍ਰਭ ਚਾਹੁੰਦਾ ਪ੍ਰਭੂ ਚਾਹੁੰਦਾ ਉਹ ਕਰ ਸਕਦਾ ਜਿਹੜਾ ਪ੍ਰਭੂ ਹੈ ਜੋ ਅਸਲ ਦੇ ਵਿੱਚ ਗੁਣੀ ਨਿਧਾਨ ਹੈ ਪੂਰਨ ਬ੍ਰਹਮ ਹੈ ਜਿਹੜਾ ਉਹ ਬਿਨਾਂ ਸਰੀਰ ਤੇ ਹੀ ਸਭ ਕੁਝ ਕਰ ਸਕਦਾ ਜੋ ਉਹ ਚਾਹੁੰਦਾ ਉਹ ਹੋ ਜਾਂਦਾ ਜੀਵ ਜੋ ਚਾਹੁੰਦਾ ਹੁੰਦਾ ਨਹੀਂ ਜੀਵ ਜੋ ਚਾਹੁੰਦਾ ਤਾਂ ਹੁੰਦਾ ਹੈ ਜੇ ਇਹਦੇ ਕੋਈ ਸਰੀਰ ਹੋਵੇ ਇਹ ਸਰੀਰ ਇਹਨੂੰ ਦਿੱਤਾ ਤਾਂ ਕਿ ਕੁਝ ਕਰ ਸਕੇ ਕੀ ਕਰ ਸਕੇ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰ ਸਕੇ ਜੋ ਇਹਨੇ ਕਾਜ ਵਿਗਾੜਿਆ ਇਹਨੇ ਵਿਗਾੜ ਲਿਆ ਨਾ ਆਪਣਾ ਕੋਕਰ ਕੋਹੜਾ ਮਾਰ ਲਿਆ ਨਾ ਆਪਣੇ ਹੱਥ ਡੋਰ ਛੱਡਤੀ ਜੋ ਸੀ ਨਾ ਸੁਰ ਸੁਰ ਦੇ ਵਿੱਚ ਚੱਲਦਾ ਸੀ ਸੁਰ ਮਿਸ ਹੋ ਗਈ ਇੱਕ ਸੁਰ ਨਹੀਂ ਰਿਹਾ ਸੱਚਖੰਡ ਸੁਰ ਵਿਗੜ ਗਈ ਮਤਭੇਦ ਹੋ ਗਿਆ ਉੱਥੇ ਮਤਭੇਦ ਹੋ ਗਿਆ ਤੇ ਇਹ ਮਤਭੇਦ ਦਾ ਆਪਣਾ ਸੋਚਦਾ ਰਿਹਾ ਉਹ ਹੋਰ ਕੋ ਸੋਚਦੇ ਰਹੇ ਹੋਰ ਕੋ ਸੋਚਦਾ ਰਿਹਾ ਸੋਚ ਬਦਲਦੀ ਹੈ ਜੇ ਸੋਚ ਬਦਲ ਜਾਂਦੀ ਉਥੇ ਦੋ ਹੋ ਜਾਂਦੇ ਨੇ ਕਿਸੇ ਪਾਰਟੀ ਵਿੱਚ ਕਿਸੇ ਬੰਦਿਆਂ ਦੀ ਦੋ ਚਾਰ ਬੰਦਿਆਂ ਦੀ ਸੋਚ ਬਦਲ ਜਵੇ ਪਾਰਟੀ ਨੂੰ ਅੱਡ ਹੋ ਜਾਂਦੇ ਨੇ ਘਰ ਦੇ ਵਿੱਚ ਸੋਚ ਸੋਚ ਬਦਲ ਜਵੇ ਅੱਡ ਹੋ ਜਾਂਦੇ ਨੇ ਵੱਡੀਆਂ ਵੱਡੀਆਂ ਦੁਨੀਆ ਦੀਆਂ ਲੜਾਈਆਂ ਸੋਚ ਤੋਂ ਸ਼ੁਰੂ ਹੋਈਆਂ ਨੇ ਲੜਾਈਆਂ ਸੋਚ ਤੋਂ ਸ਼ੁਰੂ ਹੁੰਦੀ ਹੈ ਡਿਫਰੈਂਟ ਸੋਚ ਹੈ ਜਿਹੜੀ ਡਿਫਰੈਂਟ ਓਪੀਨੀਅਨ ਹੈ ਜਿਹੜੀ ਉਹ ਲੜਾਈ ਦਾ ਕਾਰਨ ਹੈ ਉਹਦੀ ਓਪੀਨੀਅਨ ਉਹਦੀ ਕੁਝ ਹੋਰ ਅੱਛਾ ਉਹਦੀ ਕੁਝ ਹੋਰ ਅੱਛਾ ਇੱਛਾ ਦਾ ਪਹਿਲਾਂ ਮਨਾਂ ਦਾ ਟਕਰਾਅ ਹੁੰਦਾ ਅੰਦਰ ਹੁੰਦਾ ਫਿਰ ਉਹ ਟਕਰਾਅ ਜ਼ੁਬਾਨ ਤੇ ਆ ਜਾਂਦਾ ਜਵਾਨ ਤੇ ਆਇਆ ਫਿਰ ਤੂੰ ਤੂੰ ਮੈਂ ਮੈਂ ਤੇ ਆ ਜਾਂਦਾ ਤੂੰ ਤੂੰ ਮੈਂ ਮੈਂ ਤੋਂ ਹੱਥੋਂ ਪਾਈ ਤੇ ਆ ਜਾਂਦਾ ਹੱਥੋਂ ਪਾਈ ਤੋਂ ਫਿਰ ਗਾਹ ਜਿੰਨਾ ਮਰਜੀ ਵਧਾ ਲਓ ਝਗੜੇ ਦਾ ਕਾਰਨ ਡਿਫਰੈਂਸ ਆਫ ਓਪੀਨੀਅਨ ਹੈ ਜੇ ਓਪੀਨੀਅਨ ਦਾ ਜਿਹੜਾ ਡਿਫਰੈਂਸ ਹੈ ਖਤਮ ਕਰ ਦਈਏ ਤਾਂ ਦੁਨੀਆ ਝਗੜਾ ਨਹੀਂ ਰਹਿ ਸਕਦਾ ਸੱਚਖੰਡ ਦਾ ਝਗੜਾ ਕਿਉਂ ਨਹੀਂ ਹੈ ਉੱਥੇ ਕੋਈ ਉੱਥੇ ਡਿਫਰੈਂਸ ਆਫ ਓਪੀਨੀਅਨ ਹੈ ਨਹੀਂ ਮਤਭੇਦ ਹੈ ਨਹੀਂ ਸੰਸਾਰ 'ਚ ਮਤਭੇਦ ਨੇ ਬਹੁਤੀਆਂ ਮਤਾਂ ਨੇ ਮਤਾਂ ਬਹੁਤੀਆਂ ਨੇ ਸੰਸਾਰ ਝਗੜੇ ਨੇ ਆਪਣੀ ਆਪਣੀ ਮਤ ਝਗੜੇ ਨੇ ਇਹ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਆਪਣੀ ਆਪਣੀ ਮਤ ਰਹੂਗਾ ਰਹੂਗੀ ਉਹ ਝਗੜਾ ਮਟਾ ਨਹੀਂ ਸਕਦੇ ਝਗੜਾ ਲੂ ਨੇ ਜਾਂ ਤਾਂ ਉਹਨਾਂ ਨੂੰ ਬੁੱਧੀ ਹੈ ਨਹੀਂ ਜਾਂ ਬੁੱਧੀ ਹੈ ਇਲਾਜ ਹੈ ਨਹੀਂ ਉਹਨਾਂ ਨੂੰ ਉਹਨੂੰ ਸਮਝ ਨਹੀਂ ਵੀ ਇਹਦਾ ਇਲਾਜ ਕੀ ਹੈ ਉਹ ਸਮਝਦੇ ਨੇ ਇਹਦਾ ਇਲਾਜ ਨਹੀਂ ਕੋਈ ਕਿਉਂ ਗੁਰਮਤਿ ਵਿੱਚ ਇਲਾਜ ਹੈ ਹੋਰ ਵੈਸੇ ਇਲਾਜ ਹੈ ਵੀ ਨਹੀਂ ਕੋਈ ਗੁਰਬਾਣੀ ਉਹ ਲਾਜ ਜਾ ਗੁਰਬਾਣੀ ਜੋ ਦਾ ਲਾਜ ਹੈ ਹੋਰ ਹੈ ਨਹੀਂ ਕੋਈ ਉਹਨਾਂ ਨੂੰ ਇਹਦੀ ਨੌਲੇਜ ਨਹੀਂ ਇਸ ਕਰਕੇ ਉਹ ਕਹਿੰਦੇ ਹੋਣਗੇ ਇਹ ਝਗੜਾ ਮਟਾਉਣ ਵਾਸਤੇ ਗੁਰਬਾਣੀ ਹੈ ਝਗੜਾ ਤਾਂ ਮਿਲੂ ਜੇ ਮਤਾਂ ਬਾਕੀ ਸਾਰੀਆਂ ਖਤਮ ਹੋ ਜਾਣਗੀਆਂ ਜਾਲੇ ਮਤ ਆਪਣਾ ਪ੍ਰੈਸ਼ਰ ਬਣਾਉਂਦੀ ਹੈ ਸੰਸਾਰ ਦੇ ਵਿੱਚ ਝਗੜਨ ਵਾਲਿਆਂ ਨੂੰ ਝੂਠੇ ਸਾਬਤ ਕਰਦੀ ਹੈ ਤਾਂ ਝਗੜਾਲੂ ਸਾਰੇ ਇਕੱਠੇ ਹੋ ਕੇ ਇਸ ਮਤ ਨੂੰ ਸਮਾਪਤ ਕਰ ਦਿੰਦੇ ਨੇ ਵੀ ਇਹ ਤਾਂ ਆਪਾਂ ਨੂੰ ਖਤਮ ਕਰਦੀ ਆਪਣੀ ਚੌਧਰੇ ਜਾਂਦੀ ਹੈ ਸਾਰਿਆਂ ਦੀ ਹਾਲਾਂਕਿ ਲੜਦੇ ਹੁੰਦੇ ਨੇ ਆਪਸ ਵਿੱਚ ਹੀ ਪਰ ਇਕੱਠੇ ਹੋ ਜਾਂਦੇ ਨੇ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਫਿਰ ਜਦ ਦੁਸ਼ਮਣ ਬਹੁਤ ਤਕੜਾ ਹੋਵੇ ਛੋਟੇ ਜਿਹੜੇ ਦੁਸ਼ਮਣ ਹੁੰਦੇ ਨੇ ਆਪਸ ਵਿੱਚ ਹੀ ਲੜਨ ਵਾਲੇ ਉਹ ਇਕੱਠੇ ਹੋ ਜਾਂਦੇ ਨੇ ਐਵੇਂ ਹੀ ਹੋਏ ਸੀ ਐਵੇਂ ਹੀ ਹੋਏ ਉਦਾਸੀ ਸੰਿਆਸੀ ਜੋਗੀ ਬਰਾਗੀ ਸਾਰੇ ਗੁਰੂ ਘਰ ਤੋਂ ਖਿਲਾਫ ਬੰਦਾ ਬਰਾਗੀ ਹੋ ਵੀ ਖਿਲਾਫ ਸ੍ਰੀ ਚੰਦ ਉਦਾਸੀ ਹੈ ਉਹ ਵੀ ਖਿਲਾਫ ਜੋਗੀ ਨੇ ਉਹ ਵੀ ਖਿਲਾਫ ਮੁਸਲਮਾਨ ਨੇ ਉਹ ਵੀ ਖਿਲਾਫ ਹਿੰਦੂ ਨੇ ਉਹ ਵੀ ਖਿਲਾਫ ਪੱਥਰ ਪੂਜ ਵੀ ਖਿਲਾਫ ਵਿਸ਼ਨੂੰ ਨੂੰ ਮੰਨਣ ਵਾਲੇ ਉਹ ਵੀ ਖਿਲਾਫ ਸ਼ਿਵ ਜੀ ਨੂੰ ਮੰਨਣ ਵਾਲੇ ਉਹ ਵੀ ਖਿਲਾਫ ਸਾਰੇ ਇਕੱਠੇ ਹੋ ਗਏ ਕਿਉਂ ਪਤਾ ਸੀ ਵੀ ਇਹਦਾ ਜਵਾਬ ਇਹਦੇ ਵਾਸਤੇ ਇਹ ਸਾਰਿਆਂ ਦੇ ਖਿਲਾਫ ਹੈ ਸਾਰਿਆਂ ਦੇ ਵਿੱਚ ਖਿਲਾਫ ਨਹੀਂ ਹੈ ਸਾਰਿਆਂ ਦੇ ਖਿਲਾਫ ਨਹੀਂ ਸਾਰਿਆਂ ਤੇ ਇਹ ਸ਼ਾਂਤੀ ਅਮਨ ਸ਼ਾਂਤੀ ਪੈਦਾ ਕਰਦੀ ਹੈ ਸ਼ਾਂਤੀ ਸ਼ਾਂਤੀ ਬਾਰੇ ਸਾਰੇ ਕਹਿੰਦੇ ਨੇ ਸ਼ਾਂਤੀ ਮਿਲਦੀ ਹੈ ਕਰਦੇ ਸ਼ਾਂਤ ਨੇ ਕਹਿੰਦੇ ਨੇ ਸ਼ਾਂਤੀ ਹੈ ਸ਼ਾਂਤੀ ਦਾ ਜਦ ਪੈਦਾ ਹੋਊ ਜਾਂ ਝਗੜਾ ਨਹੀਂ ਰਹੂਗਾ ਜਿੰਨਾ ਚਿਰ ਝਗੜਾ ਸ਼ਾਂਤੀ ਕਿਵੇਂ ਹੋ ਜੂ ਕਬੀਰ ਨੇ ਕਿਹਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਪੰਡਤ ਮੁੱਲਾ ਝਗੜੇ ਦੀ ਜੜ ਨੇ ਪੰਡਤ ਮੁੱਲਾ ਦਾ ਝਗੜਾ ਜ਼ਰੂਰ ਸੀ ਪਰ ਦੋਏ ਇਕੱਠੇ ਹੋ ਗਏ ਕਹਿੰਦੇ ਇਹ ਤਾਂ ਸਾਨੂੰ ਝਗੜੇ ਦੀ ਜੜ ਕਹਿੰਦਾ ਪਹਿਲਾਂ ਇਹਦਾ ਨਿਬੜ ਲਈਏ ਫਿਰ ਆਪਾਂ ਫਿਰ ਨਿਬੜ ਲਾਂਗੇ ਬਾਅਦ ਚ ਆਪਾਂ ਫਿਰ ਨਿਬੜ ਲਾਂਗੇ ਪਹਿਲਾਂ ਇਹਦਾ ਨਿਬੜ ਲਈਏ ਤਕੜਾ ਦੁਸ਼ਮਣ ਹੈ ਇਸ ਕਰਕੇ ਕੋਈ ਇਹਨੂੰ ਬਰਦਾਸ਼ਤ ਨਹੀਂ ਕਰਦਾ ਇਸ ਮਤ ਨੂੰ ਜੇ ਪ੍ਰਗਟ ਹੁੰਦੀ ਹੈ ਹੰਗਾਰਾ ਵੀ ਨਹੀਂ ਭਰਦੇ ਬਾਕੀ ਸਾਰੇ ਹੀ ਹੰਗਾਰਾ ਤਾਂ ਨਹੀਂ ਭਰਦੇ ਉਹਨਾਂ ਦੀ ਚੌਧਰ ਜਾਂਦੀ ਹੈ ਸੰਸਾਰ 'ਚ ਚੌਧਰ ਦੀ ਲੜਾਈ ਹੈ ਚੌਧਰ ਸਾਰੇ ਚਾਹੁੰਦੇ ਨੇ ਸੱਚਖੰਡ ਦੇ ਵਿੱਚ ਚੌਧਰ ਕੋਈ ਚਾਹੁੰਦਾ ਨਹੀਂ ਭਗਤ ਚੌਧਰ ਚਾਹੁੰਦੇ ਨਹੀਂ ਉਹ ਇਹ ਦੱਸਦੇ ਨੇ ਵੀ ਚੌਧਰ ਹੀ ਤੁਹਾਡੇ ਜਿਹੜੀ ਚੌਧਰ ਹੈ ਇਹੀ ਝਗੜੇ ਦੀ ਜੜ ਹੈ ਚੌਧਰ ਤਿਆਗ ਦਿਓ ਝਗੜਾ ਮੁੱਕ ਜੂ ਇਹ ਲੋਕ ਬੰਦੇ ਨਹੀਂ ਇਹ ਉੱਤੋਂ ਉੱਤੋਂ ਜੋ ਮਰਜੀ ਕਹੀ ਜਾਣ ਅੰਦਰੋਂ ਨਹੀਂ ਮੰਨਦੇ ਕਬੀਰ ਦੀ ਸਿੱਖਿਆ ਦੀ ਲੋੜ ਹੈ ਜੀ ਫਲਾਣਾ ਬਕਵਾਸ ਕਰੀ ਜਾਂਦੇ ਨੇ ਸਟੇਜਾਂ ਦੇ ਖੜ ਕੇ ਬੜੇ ਬੜੇ ਮਿਨਿਸਟਰ ਬੱਕ ਮਾਰ ਦਿੰਦੇ ਨੇ ਅੰਦਰੋਂ ਨਹੀਂ ਜਾਂਦੇ ਚੌਧਰ ਹੈ ਨਾ ਉਹ ਜੇ ਮਿਨਿਸਟਰੀ ਨਾ ਮਿਲੇ ਫਿਰ ਗੁੱਸੇ ਹੋ ਜਾਂਦੇ ਨੇ ਸਾਨੂੰ ਜੀ ਮਿਨਿਸਟਰੀ ਨਹੀਂ ਮਿਲੀ ਚੌਧਰ ਹੈ ਅੰਦਰੋਂ ਕੀ ਲੋਕ ਜਾਣਦੇ ਨਹੀਂ ਇਹਨਾਂ ਗੱਲਾਂ ਨੂੰ ਸਭ ਜਾਣਦੇ ਨੇ ਲੇਕਿਨ ਸੰਸਾਰ ਇੱਕ ਕੂੜਾ ਹੈ ਕੂੜ ਦਾ ਪਸਾਰਾ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਇਹ ਕੂੜਾ ਚੁੱਕ ਕੇ ਜਿਵੇਂ ਆਪਾਂ ਬਾਹਰ ਛੱਡ ਦਿੰਦੇ ਹਾਂ ਨਾ ਸ਼ਹਿਰ ਦਾ ਇੱਕ ਥਾਂ ਆ ਕੂੜਾ ਹੀ ਆ ਸਟਿਆ ਹੋਇਆ ਇੱਥੇ ਗੰਦ ਸੱਚਖੰਡ ਦਾ ਗੰਦ ਹੈ ਇੱਥੇ ਹੋਰ ਕੁਝ ਨਹੀਂ ਹੈ ਤਾਂ ਇਹਨੂੰ ਵਿਖਿਆ ਗਿਆ ਵਿਸ਼ਟਾ ਕਿਹਾ ਹੋਇਆ ਇਹਨੂੰ ਵਿਸ਼ਟਾ ਵਿਸ਼ਟਾ ਦਾ ਕੀੜਾ ਵਿਸ਼ਟਾ ਦੇ ਕੀੜੇ ਵਿਸ਼ਟਾ ਚ ਸਮਾਏ ਹੋਏ ਨੇ ਤੋਂ ਜ਼ਿਆਦਾ ਗੁਰਬਾਣੀ ਕੀ ਕਹਿ ਦਿੰਦੀ ਇਹਨਾਂ ਗੱਲਾਂ ਤੇ ਦੁਖੀ ਵੀ ਹੁੰਦੇ ਨੇ ਜੇ ਹੁਣ ਮੈਂ ਉਹਦੀ ਸਪਸ਼ਟ ਕਰਤੀ ਗੱਲ ਗੁਰਬਾਣੀ ਦਾ ਆਸ਼ਾ ਕੀ ਹੈ ਕਹਿਣ ਦਾ ਵਿਸ਼ਟਾ ਕਾ ਕੀੜਾ ਵਿਸ਼ਟਾ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨੇ ਸਾਰੇ ਵਿਸ਼ਟਾ ਕੇ ਕੀੜੇ ਨੇ ਉਹ ਕਦੋਂ ਕਹਿਣਗੇ ਸਾਨੂੰ ਕੋਈ ਵਿਸ਼ਟਾ ਕਾ ਕੀੜਾ ਕਹਿ ਦੋ ਉਹਨਾਂ ਦੀ ਤਾਂ ਪੂਜਾ ਹੁੰਦੀ ਹੈ ਉਹਨੂੰ ਤਾਂ ਮਹਾਪੁਰਸ਼ ਕਹਿੰਦੇ ਨੇ ਲੋਕ ਉਹ ਪਰਮ ਪੁਰਖ ਨਾਲ ਵੀ ਪੁਰਖੇ ਲੱਗਿਆ ਉਹ ਮਹਾਪੁਰਸ਼ ਨੇ ਇੱਕ ਪਰਮ ਪੁਰਖ ਹੈ ਉਹਦੇ ਨਾਲ ਵੀ ਪੁਰਖੇ ਲੱਗਿਆ ਹੋਇਆ ਹੈ ਮੈਂ ਹੂੰ ਪਰਮ ਪੁਰਖ ਦਾ ਦੱਸ ਇਹ ਜੇ ਲੋਕ ਨੇ ਮੂੰਹ 'ਚ ਹੋ ਰਿਹਾ ਮਨ ਵਿੱਚ ਕੁਝ ਹੋ ਰਿਹਾ ਉਹਨਾਂ ਨੇ ਜਿਹੜਾ ਗੁਣ ਸਤੋ ਗੁਣ ਦੇ ਵਿੱਚ ਸੀ ਉਹਨੂੰ ਚੱਕ ਕੇ ਭਗਵਾਨ ਬਣਾ ਕੇ ਅਸਲੀ ਭਗਵਾਨ ਗਾਇਬ ਕਰਤਾ ਤੇ ਉਹ ਗੁਣ ਤੇ ਪ੍ਰਭ ਪੈਣਾ ਅਸਲੀ ਪ੍ਰਭ ਤਿੰਨਾ ਗੁਣਾ ਤੇ ਭਰੇ ਹੈ ਤਿੰਨ ਗੁਣ ਮਾਇਆ ਚ ਨੇ ਤ੍ਰੈ ਗੁਣ ਮਿੱਟੇ ਖਾਈਏ ਸਾਰ ਜਿਹਨੇ ਤਿੰਨੇ ਗੁਣ ਮਟਾਤੇ ਉਹ ਗੱਲ ਸਮਝੂਗਾ ਗੁਰਬਾਣੀ ਦੀ ਗੁਰਬਾਣੀ ਉਹਨੂੰ ਹਜ਼ਮ ਹੋਊਗੀ ਨਹੀਂ ਹਜ਼ਮੇ ਨਹੀਂ ਹੋਣੀ ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ ਤਿੰਨੇ ਗੁਣ ਜਿਹਨੇ ਤਿਆਗ ਤੇ ਅੰਦਰੋਂ ਮਟਾਤੇ ਤਿੰਨ ਤਾਂ ਖਾਈਆਂ ਨੇ ਇਹ ਇਹ ਤਿੰਨੇ ਗੁਣ ਤਿੰਨ ਖਾਈਆਂ ਨੇ ਇੱਕ ਖਾਈ ਪਾਰ ਕਰ ਗਿਆ ਜੇ ਤਮੋ ਗੁਣ ਦੀ ਤਾਂ ਸਤੋ ਗੁਣ ਦੀ ਰਜੋ ਗੁਣ ਦੀ ਖਾਈ ਚ ਡਿੱਪਿਆ ਰਜੋ ਗੁਣ ਦੀ ਖਾਈ ਪਾਰ ਕੀਤੀ ਸਤੋ ਗੁਣ ਦੀ ਖਾਈ ਚ ਡਿੱਪਿਆ ਸਤੋ ਗੁਣ ਦੀ ਵੀ ਖਾਈ ਹੈ ਜਿੱਥੇ ਸਾਰੀਆਂ ਮੱਤਾਂ ਵਾਲੇ ਬੰਦੇ ਨੇ ਉਹ ਖਾਈ ਚ ਡਿੱਗੇ ਨੇ ਸਤੋ ਗੁਣ ਦੀ ਚ ਸਤੋ ਗੁਣ ਦੀ ਖਾਈ ਦੇ ਵਿੱਚੋਂ ਧਿਆਨ ਕਿੱਧਰ ਆ ਧਿਆਨ ਮਾਇਆ ਵਾਲਾ ਖਾਈ ਪਾਰ ਕਰਨ ਦਾ ਧਿਆਨ ਨਹੀਂ ਹੈ ਧਿਆਨ ਪਿੱਛੇ ਰਜੋ ਗੁਣ ਵਾਲਿਆਂ ਵੱਲ ਹੈ ਰਜੋ ਗੁਣ ਵਾਲੀ ਕਿੰਨੀ ਸੰਗਤ ਮੈਂ ਜੋੜਨੀ ਹੈ ਅਬ ਵੱਧ ਤੋਂ ਵੱਧ ਵੋਟਾਂ ਮੈਂ ਵਧਾਉਣੀਆਂ ਨੇ ਰਜੋ ਗੁਣ ਵਾਲਾ ਜੇ ਧਨ ਬਦਲੀ ਕਰਦਾ ਧਨ ਬਦਲੀ ਨਾ ਕਰੋ ਕਾਨੂੰਨ ਬਣਾਓ ਕਿਉਂ ਕਰਦੇ ਨੇ ਧਿਆਨ ਰਜੋ ਗੁਣ ਕਹਿੰਦੇ ਨੇ ਸਤੋ ਗੁਣ ਧਿਆਨ ਤਾਂ ਸਾਰਾ ਰਜੋ ਗੁਣ ਚ ਬੈਕ ਨੂੰ ਧਿਆਨ ਹੈ ਮਾਇਆ ਚ ਧਿਆਨ ਹੈ ਤੇ ਖਾਈ ਚ ਨੇ ਜਿਨ੍ਹਾਂ ਦਾ ਬੈਗ ਧਿਆਨ ਹੈ ਉਹ ਸਤੋਗੁਣ ਹੁੰਦੇ ਹੋਏ ਵੀ ਖਾਈ ਚ ਨੇ ਡਿਗੇ ਹੋਏ ਗਾਂ ਜਾਣ ਦੀ ਨਹੀਂ ਸੋਚ ਰਹੇ ਪਿੱਛੇ ਦਾ ਫਿਕਰ ਹੈ ਇਹ ਹਾਲਤ ਸੰਸਾਰ ਦੀ ਹੈ ਤੇ ਕਹਿੰਦੇ ਨੇ ਵੀ ਜਿਹੜਾ ਰਜੋ ਜਿਹੜਾ ਕਿੰਨੇ ਗੁਣ ਵਾਲਾ ਇਹ ਸਰਗੁਣ ਹੈ ਪ੍ਰਚਾਰੇ ਕੀਤਾ ਜਿਹੜਾ ਅਸਲੀ ਬ੍ਰਹਮਾ ਉਹ ਨਿਰਗੁਣਾ ਜੋ ਕੋਈ ਗੁਣੇ ਨਹੀਂ ਆ ਸੂਰਜ ਕਿਹਦੇ ਆਸਰੇ ਚੱਲਦਾ ਫਿਰ ਤੁਹਾਡੇ ਆਸਰੇ ਚੱਲਦਾ ਧਰਤੀ ਕਿਹਦੇ ਆਸਰੇ ਖੜੀ ਹੈ ਜਾਂ ਮੀਂਹ ਨਹੀਂ ਪੈਂਦਾ ਫਿਰ ਕੌਣ ਨਹੀਂ ਪਾਉਂਦਾ ਫਿਰ ਸ਼ਕਤੀਆਂ ਤੁਸੀਂ ਤਿੰਨ ਬੜਾ ਲਿਆ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨਾਂ ਦਾ ਆਪਸ ਵਿੱਚ ਮੇਲ ਕੋਈ ਨਹੀਂ ਇਹ ਸਭ ਪਖੰਡਵਾਦ ਹੈ ਝੂਠ ਫਰੇਬ ਪਖੰਡ ਸਭ ਘੜਿਆ ਹੋਇਆ ਇਹਨਾਂ ਮਤਾਂ ਦਾ ਜਦ ਗੁਰਬਾਣੀ ਇਹ ਗੱਲ ਕਹਿੰਦੀ ਹੈ ਤੋ ਤੜਫਦੇ ਨੇ ਸੱਚ ਬੋਲਦੀ ਹੈ ਤਾਂ ਤੜਫਦੇ ਨੇ ਜੇ ਸੱਚ ਬੋਲੇ ਕੂੜਾ ਜਲ ਜਾਵੀ ਕੂੜਾ ਜਲ ਜਾਂਦਾ ਸੱਚ ਨੂੰ ਸੁਣ ਕੇ ਨਾਮ ਨੂੰ ਸੁਣ ਕੇ ਜਿਵੇਂ ਵਿਛੂ ਲੜ ਜਾਂਦਾ ਹੈ ਤੜਫਦੇ ਨੇ ਨਾਮ ਸੁਣ ਤੇ ਜਾਣਾ ਵਿਛੂ ਡਸਾਨਾ ਜਿਵੇਂ ਵਿਛੂ ਡੰਗ ਮਾਰ ਦਿੰਦਾ ਹੈ ਤੜਫਦੇ ਫਿਰਦੇ ਨੇ ਅੰਦਰੋਂ ਸਾਰੇ ਤੜਫਦੇ ਨੇ ਪਰ ਕਰ ਕੁਝ ਨਹੀਂ ਸਕਦੇ ਅੰਦਰੋਂ ਜੋ ਮਰਜ਼ੀ ਤੜਫੀ ਜਾਣ ਜੇ ਬੋਲਦੇ ਨੇ ਤਾਂ ਵੀ ਔਖਾ ਪਬਲਿਕ ਹੈ ਕਿਵੇਂ ਕਹਾਂ ਕਿਵੇਂ ਵਿਰੋਧ ਕਰ ਝੂਠ ਵਿਰੋਧ ਨਹੀਂ ਕਰ ਸਕਦਾ ਝੂਠ ਕਿਵੇਂ ਵਿਰੋਧ ਕਰੇ ਸੱਚ ਦਾ ਉਹ ਮੰਨਣਾ ਹੀ ਪੈਂਦਾ ਜਵਾਬੀ ਕਲਾਮੀ ਮੰਨਣਾ ਪੈਂਦਾ ਅੰਦਰੋਂ ਨਹੀਂ ਮੰਨਦਾ ਹਾਂਜੀ ਤਿਸ ਬੁਝਾਏ ਨਾਨਕਾ ਜਿਸੋ ਹੋਗਾ ਸੋ ਪ੍ਰਸੰਨ ਤਿਸੀ ਬੁਝਾਏ ਨਾਨਕਾ ਇਹ ਗੱਲ ਉਹਨੂੰ ਸਮਝ ਆਉਂਦੀ ਆ ਜੋ ਇੰਨਾ ਬੋਲੀ ਹੈ ਵਿਆਖਿਆ ਇੰਨਾ ਚਿਰ ਤਾਂ ਕੀਤੀ ਆ ਅਗਲਾ ਅਗਲੀ ਪੰਕਤੀ ਬਹੁਤ ਖਤਰਨਾਕ ਹੈ ਕਿਉਂ ਨਹੀਂ ਸਮਝ ਆ ਰਹੀ ਲੋਕਾਂ ਦੇ ਗੱਲ ਬਲਬਲੇ ਪੜਿਆ ਲਿਖਿਆ ਦੇ ਬੜੇ ਬੜੇ ਜੱਜ ਬੈਠੇ ਨੇ ਬੜੇ ਬੜੇ ਦਿਮਾਗ ਦੇ ਲੋਕ ਬੈਠੇ ਨੇ ਕਿਉਂ ਨਹੀਂ ਸਮਝ ਆ ਰਹੀ ਇਹ ਗੱਲ ਇਹਨੂੰ ਉਹਦੇ ਖਾਨੇ 'ਚ ਗੱਲ ਪਊਗੀ ਕਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਜਿਹਦੇ ਤੋਂ ਉਹਦੀ ਕਿਰਪਾ ਹੋਊ ਜਿਹਨੂੰ ਆਪਣੇ ਸੱਚਖੰਡ 'ਚ ਲੈ ਜਾਣਾ ਹੋਊ ਉਹਨੇ ਉਹਦੇ ਸਮਝ ਆਉ ਦੂਏ ਤੇ ਨਹੀਂ ਦੂਏ ਨੇ ਮੰਨਣੀ ਹੋਣੀ ਉਹਦੇ ਮੰਨਣ 'ਚ ਨਹੀਂ ਹੋਣੀ ਜਿਸ ਉੱਪਰ ਸੋ ਪ੍ਰਸੰਨ ਜਿਸ ਹੋਵੇ ਪ੍ਰਸੰਨ ਜਿਹਦੇ ਤੇ ਆਪ ਪ੍ਰਸੰਨ ਹੋਵੇ ਉਹ ਕੌਣ ਹੈ ਉਹ ਵੈਸ਼ਨੂ ਹੈ ਉਹ ਵੈਸ਼ਨੂ ਆ ਵੈਸ਼ਨੂ ਦੀ ਖੁਰਾਕ ਮਾਇਆ 'ਚ ਨਹੀਂ ਹੁੰਦੀ ਮਾਇਆ ਦੇ ਵਿੱਚ ਪੈਦਾ ਹੋਇਆ ਮਾਸ ਹੋਰ ਕਿੱਥੋਂ ਹੈ ਮਾਸ ਕਿੱਥੋਂ ਪੈਦਾ ਹੋਇਆ ਮੱਛੀ ਕਿੱਥੋਂ ਪੈਦਾ ਹੋਈ ਮਾਇਆ ਚ ਮਾਇਆ ਵਿਸ਼ਰ ਕੀ ਮਾਇਆ ਜਿਹਦੀ ਖੁਰਾਕ ਮਾਇਆ ਦੇ ਵਿੱਚ ਹੈ ਮਾਸ ਮਾਸਾ ਹਰੀ ਹੈ ਜਿਹਦੀ ਖੁਰਾਕ ਸੱਚ ਹੈ ਆਤਮਾ ਦੀ ਖੁਰਾਕ ਹੈ ਸਰੀਰ ਦੀ ਖੁਰਾਕ ਆਤਮਾ ਦੀ ਖੁਰਾਕ ਅੱਡ ਅੱਡ ਹੁੰਦੀ ਹੈ ਸਰੀਰ ਮਾਇਆ ਦਾ ਦੀ ਖੁਰਾਕ ਮਾਇਆ ਸਰੀਰ ਤਾਂ ਇੱਥੇ ਰਹਿ ਜਾਣਾ ਸਰੀਰ ਦਾ ਪੁੰਨ ਪਾਪ ਇਹਦੇ ਨਾਲ ਇੱਥੇ ਰਹੂ ਆਪੇ ਭਰਦਾ ਰਹੂ ਇੱਥੇ ਜੇ ਸਰੀਰ ਨੇ ਕੋਈ ਸਾਧਾ ਇੱਥੇ ਰਹਿ ਜਾਣਾ ਭਰੂ ਆਪੇ ਭਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਜੇ ਪਨ ਪੁੰਨ ਪਾਓ ਸਰੀਰ ਨੂੰ ਤੂੰ ਸੁਰੂ ਕਾਦਾ ਫਿਕਰ ਹੈ ਜਿਹਦਾ ਸਰੀਰ ਦਿੱਤਾ ਹੋਇਆ ਆਪੇ ਇਹਦਾ ਪੁਰਬਾਬ ਲਾਉਂਦਾ ਰਹੂ ਆਤਮਾ ਦੀ ਗੱਲ ਕਰੋ ਆਤਮਾ ਦੀ ਗੱਲ ਕਰਦਾ ਕਹਿੰਦੇ ਸਰੀਰ ਵਿੱਚ ਵੜ ਲੈਂਦੇ ਨੇ ਜਾਣ ਕੇ ਸਰੀਰ ਜਿਹੜੀ ਰਹਿ ਜਾਂਦਾ ਆਤਮਾ ਛੱਡ ਦਿੰਦੇ ਨੇ ਬੜੇ ਛਾਤਰ ਆਦਮੀ ਨੇ ਬੜੀ ਚਲਾਕੀ ਨਾਲ ਪਰ ਗੁਰਬਾਣੀ ਦਾ ਤਾਂ ਜਿਵੇਂ ਜਾਂ ਨਿਉਲਾ ਫੜਦਾ ਸਭ ਨੂੰ ਗਰਦਨ ਤੋਂ ਫੜਦਾ ਉੱਥੋਂ ਫੜਦਾ ਜਿੱਥੋਂ ਮੁੜੇ ਨਹੀਂ ਸਕਦਾ ਉਹ ਗਰਦਨ ਤੋਂ ਫੜ ਲੈਂਦਾ ਸਭ ਨੂੰ ਆ ਬਈ ਡੋਲਾ ਛੋਟਾ ਜਾਂਦਾ ਸੱਪ ਜਾ ਕੇ ਡੇਗੜਾ ਹੋਵੇ ਉਹ ਜਦ ਨੂੰ ਵੜ ਮਾਰਦਾ ਉਹ ਇਹਨੂੰ ਨਿਕਲ ਜਾਂਦਾ ਵਿੱਚੋਂ ਆਖਰ 5-7 ਮਿੰਟ ਚ ਮਾਰ ਦਿੰਦਾ ਉਹਨੂੰ ਐ ਫੜੇ ਨੇ ਗਰਦਨ ਤੋਂ ਸਭ ਫੜੀਆਂ ਰਹੇ ਮੂੰਹ ਨਹੀਂ ਖੋਲਣ ਦਿੱਤਾ ਕਈ ਵਾਰ ਤਾਂ ਇਹਨਾਂ ਨੇੜੇ ਤੋਂ ਫੜ ਲਿਆ ਮੂੰਹ ਨਹੀਂ ਖੋਲਣ ਮੂੰਹ ਅੱਡਿਆ ਹੀ ਰਹਿ ਗਿਆ ਬਸ